ਗੁਰਮੁਖੀ ਰਤਨ ਰਹਾ ਲਿਵ ਲਾਏ ਗੁਰਮੁਖੀ ਰਤਨ ਰਹਾ ਲਿਵ ਲਾਏ ਲਿਵ ਲਾਏ ਦੀ ਲੱਗੀ ਹੋਈ ਜਦ ਇੱਕ ਮਨ ਇੱਕ ਚਿੱਤ ਹੋਇਆ ਰਹਿੰਦਾ ਹੈ ਜਾਂ ਗੁਰਬਾਣੀ ਦੀ ਵਿਚਾਰ 'ਚ ਮਨ ਰਹਿੰਦਾ ਹੈ ਪਰਚਿਆ ਰਹਿੰਦਾ ਗੁਰਬਾਣੀ ਨਾਲ ਬਸ ਰਤਨ ਲੈ ਜਿਹੜੇ ਗੁਰਬਾਣੀ ਦੇ ਵਿੱਚ ਰਤਨ ਜਵਾਬ ਦੇ ਰਹਿਣਾ ਪ੍ਰਾਪਤ ਕਰ ਮਿਲ ਜਾਂਦਾ ਸਾਰੀ ਸੋਝੀ ਆਈ ਜਾਂਦੀ ਹੈ ਸਮਝ ਆਈ ਜਾਂਦੀ ਹੈ ਗੁਰਬਾਣੀ ਦੀ ਜੇ ਉਹਦੇ ਦਰਨਾਦ ਅੰਦਰ ਚਲਦੀ ਉਹ ਬਾਣੀ ਦੀ ਵਿਚਾਰ ਹੈ ਫਿਰ ਗੁਰਬਾਣੀ ਦੀ ਸਮਝ ਆਉਂਦੀ ਹੈ ਕਹਿਣ ਦਾ ਮਤਲਬ ਇਹ ਹੈ ਇੱਕ ਖਿਰ ਸਬਦ ਜੀਵਣਾ ਵਰਤਾ ਜਨਮ ਜੁੜੋ ਇੱਕ ਸਬਦ ਕਾਲੇ ਵਿੱਚ ਸ਼ਬਦ ਵਿਚਾਰ ਵਿੱਚ ਜੀਵਣੋ ਇੱਕ ਖਿਰ ਤਸਬਿਰ ਜੀਵਣਾ ਜਿਹੜਾ ਕਿਹਾ ਨਾ ਸ਼ਬਦ ਵਿਚਾਰ ਦੇ ਬਿਨਾਂ ਜੀਵਣਾ ਇੱਕ ਖਿੜ ਵੀ ਵਰਤਾ ਜਨਮ ਜੁੜੋ ਉਹ ਜਨ ਪਰਖਾ ਗੁਰਮੁਖੀ ਪਰਖ ਹੈ ਰਤਨ ਸੁਭਾਏ ਰਤਨ ਦੀ ਪਰਖ ਵੀ ਹੈ ਗੁਰਮੁਖ ਨੂੰ ਗੁਰਮੁਖਾਂ ਨੂੰ ਘੋਟੇ ਖਰੇ ਦੀ ਪਛਾਣ ਹੈ ਕੱਚੀ ਔਰ ਪੱਕੀ ਬਾਣੀ ਦੀ ਪਛਾਣ ਵੀ ਹੈ ਗੁਰਮੁਖ ਨੂੰ ਹੈ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਉਛੀਓ ਕਰਦੀ ਨਾ ਪਛਾਣ ਗੁਰਮੁਖ ਗੁਰੂ ਨੇ ਕੀਤੀ ਹੈ ਦੁਨੀਆ ਮੰਨਦੀ ਹੈ ਉਹ ਕਹਿੰਦੇ ਛੋਟੀਆਂ ਨੇ ਉੱਚੀਆਂ ਗੱਲਾਂ ਨੇ ਪਛਾਣ ਹਾਂਜੀ ਗੁਰਮੁਖ ਪਰਖਾ ਰਤਨ ਸੁਭਾਏ ਹਾਂ ਸੁਭਾਏ ਬੁੱਧੀ ਭਾਵਨਾ ਨਾਲ ਨਹੀਂ ਪਰਖਦਾ ਹਾਂ ਈਰਖਾ ਵਸ ਨਹੀਂ ਪਰਖਦਾ ਫੋਟਾ ਕਹਿੰਦਾ ਦੋ ਜੋ ਸੱਚ ਹੈ ਉਹ ਸੱਚ ਬੰਨ ਲੈਂਦਾ ਜੋ ਝੂਠ ਹੈ ਉਹ ਝੂਠ ਕਰਕੇ ਰੱਖਦਾ ਉਹ ਕਹਿਤਾ ਵੇਦ ਖਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਹਾਂ ਟੋਡਰ ਨੂੰ ਝੂਠਾ ਨਹੀਂ ਆਦੇ ਗਿਆ ਜੋ ਝੂਠ ਹੈ ਉਹ ਝੂਠ ਕਹਿਤਾ ਜੋ ਸੱਚ ਹੈ ਸੱਚ ਬੋਲਿਆ ਇਸ ਪਾਏ ਐ ਨਹੀਂ ਕਹਦਾ ਉਹ ਛੱਡੋ ਜੀ ਪਰੇ ਤਾਂ ਸਾਰਾ ਝੂਠ ਹੀ ਹੈ ਇਹ ਤਾਂ ਕੁਝ ਨਹੀਂ ਜਿਵੇਂ ਸਾਡੇ ਯੂਨੀਵਰਸਿਟੀ ਦੇ ਵਿਦਵਾਨ ਕਰਦੇ ਨੇ ਉਹ ਜੀ ਬੇਦ ਕੀ ਹੈ ਉਹਨਾਂ ਨੂੰ ਅਲਰਜੀ ਹੈ ਬੇਦ ਦੇ ਨਾਂ ਦੀ ਅਲਰਜੀ ਹੈ ਗੁਰਬਾਣੀ ਨਹੀਂ ਨਾ ਪੜੀ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੀ ਕਾਰ ਕਮਾਏ ਕਿਉਂਕਿ ਸੱਚੀ ਕਾਰ ਕਮਾਉਂਦਾ ਨਾ ਗੱਲ ਸੱਚੀ ਕਰਦਾ ਸੱਚ ਨੂੰ ਸੱਚ ਝੂਠ ਨੂੰ ਝੂਠ ਜੋ ਦੇ ਵਿੱਚ ਰਤਨ ਦੇ ਸੱਚ ਹੈ ਉਹਨੂੰ ਸੱਚ ਮੰਨਦਾ ਕਿਸੇ ਵੀ ਧਰਮ ਦੇ ਵਿੱਚ ਜੋ ਗਲਤ ਆ ਉਹਨੂੰ ਦੱਸ ਵੀ ਇੱਥੋਂ ਗਲਤ ਹੈ ਬਈ ਇੱਥੇ ਤੱਕ ਠੀਕ ਹੈ ਸਹਿਮਤੀ ਨਾਲ ਗੱਲ ਕਰਦਾ ਹੈ ਗੁਰਮੁਖ ਸੱਚੇ ਮਨਪਤੀ ਆਏ ਗੁਰਮੁਖ ਦਾ ਮਨ ਸੱਚ ਤੋਂ ਬਿਨਾਂ ਕਿਸੇ ਦਾ ਹੋਰ ਚੀਜ਼ ਨਾ ਪਤਿਆ ਨਹੀਂ ਸਕਦਾ ਲਾਲਚ ਲੋਭ ਉਹਨਾਂ ਤੇ ਪ੍ਰਭਾਵਿਤ ਨਹੀਂ ਹੋ ਸਕਦਾ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਉਹਨੂੰ ਵਡਿਆਈ ਕਰਕੇ ਉਹ ਤੋਂ ਆਪਣੀ ਗਲਤ ਉਸਤੀ ਨਹੀਂ ਕਰਵਾ ਸਕਦਾ ਕਿਸੇ ਕੀਮਤ ਤੇ ਉਹਨੂੰ ਫਸਲਾਇਆ ਨਹੀਂ ਜਾ ਸਕਦਾ ਸੱਚੇ ਤੋਂ ਬਿਨਾਂ ਉਹਦਾ ਮਨ ਨਹੀਂ ਕਦੇ ਕਿਸੇ ਚੀਜ਼ ਨਾਲ ਚੱਲਦਾ ਗੁਰਮੁਖ ਅਲਖ ਲਖਾਏ ਤਿਸ ਭਾਵੈ ਗੁਰਮੁਖ ਅਲਖ ਵਸੂ ਹੈ ਜਿਹਨੂੰ ਅਲਖ ਕਹਿੰਦੇ ਅੱਖਾਂ ਨੂੰ ਨਹੀਂ ਦੀਦੀ ਉਹ ਲਖਾ ਸਕਦਾ ਹੈ ਦਰਸ਼ਨ ਉਹਦਾ ਕਰਾ ਸਕਦਾ ਹੈ ਤਿਸ ਭਾਵੈ ਪਰ ਜੇ ਪਰਮੇਸ਼ਰ ਨੂੰ ਬੋਲੋ ਇਸ ਕਰਕੇ ਲੈਣੇ ਨੂੰ ਦਰਸ਼ਨ ਹੋਇਆ ਹੋਰ ਹੋਇਆ ਨਹੀਂ ਕਿਸੇ ਆ ਗੱਲ ਤਾਂ ਹੀ ਕਹੀ ਕਿ ਮੈਂ ਤੁਹਾਨੂੰ ਦਰਸ਼ਨ ਕਰਾ ਸਕਦਾ ਪਰ ਜੇ ਪਰਮੇਸ਼ਰ ਨੂੰ ਬੋਲੋ ਪਰਮੇਸ਼ਰ ਨੂੰ ਤਾਂ ਪਾਊਗਾ ਜੇ ਤੁਹਾਨੂੰ ਬੋਲਦਾ ਕੁਝ ਹੋਰ ਘਟ ਘਟ ਕੇ ਤੁਹਾਡੇ ਅੰਦਰ ਵੀ ਹੋ ਜਾਂਦਾ ਜੇ ਤੁਸੀਂ ਉਹ ਨਹੀਂ ਚਾਹੁੰਦੇ ਤਾਂ ਉਹ ਨਹੀਂ ਚਾਹੁੰਦਾ ਉਹ ਕਹਿੰਦਾ ਰਹਿਣ ਦੇ ਦਫਾ ਹੁਣ ਦੇ ਤੁਹਾਨੂੰ ਛੱਡ ਪਰੇ ਇਹਨਾਂ ਦੇ ਕੰਮ ਦੀ ਨਹੀਂ ਅਜੀ ਨਾਨਕ ਗੁਰਮੁਖ ਚੋਟ ਨਾ ਖਾਵੇ ਨਾਨਕ ਗੁਰਮੁਖ ਚੋਟ ਨਾ ਖਾਵੇ ਇਸ ਕਰਕੇ ਗੁਰਮੁਖ ਹੈ ਜਮ ਦੇ ਡੰਡੇ ਦੀ ਚੋਟ ਗੁਰਮੁਖ ਦੀ ਖਾਇਆ ਕਰਦੇ ਜਮ ਦਾ ਵਾਰ ਗੁਰਮੁਖ ਤੇ ਹੋਏ ਨਹੀਂ ਸਕਦਾ ਕਾਲ ਦਾ ਡੰਡਾ ਗੁਰਮੁਖ ਤੇ ਚੱਲਦਾ ਹੀ ਨਹੀਂ ਚੱਲੇ ਨਹੀਂ ਸਕਦਾ ਨਾਨਕ ਗੁਰਮੁਖ ਚੋਟ ਨਾ ਖਾਵੇ